ਦੋਹਰਾ ਅਣਗ ਸਿੰਘ ਚਲ ਸੀ ਅਮਿਤ ਸਿੰਘ ਨਿਰਵਤੀਰ ਅਮਰ ਸਿੰਘ ਯਾਰ ਅਣਗ ਸੀ ਮਹਾਰਥੀ ਰਣ ਤੀਰ ਸੋਇਆ ਦੇਖਤ ਨੈ ਨਿਰਭ ਸਿੰਧ ਜਰਾ ਹਥਿਆਰ ਧਰੇ ਲਖਵੀਰ ਪਚਾਰੇ ਪੇਖੋ ਆਜ ਅਯੋਧਨ ਮੈਂ ਨਿਰਭ ਪੰਚ ਬਲੀ ਜਦ ਵੀਰ ਸੰਗਾਰੇ ਤਾ ਸੰਗ ਜਾਏ ਫਿਰੋ ਹੂ ਤਜ ਸੰਕਨ ਸੰਕ ਬਜਾਏ ਨਗਾਰੇ ਯੋ ਸੁਨ ਕਹਿ ਪ੍ਰਭ ਕੀ ਬਤਿਆ ਅਤ ਕੋਪ ਭਰੇ ਰਣ ਔਰ ਪਧਾਰੇ ਸਵਈਆ ਆਵਤ ਹੀ ਜਦ ਵੀਰ ਤਿਨੂ ਰਣ ਭੂਮ ਵਿਖੈ ਜਮ ਰੂਪ ਨਿਹਾਰਿਓ ਪਾਨ ਗਹੇ ਤਨ ਬਾਨ ਸੋ ਰਣ ਬੀਜ ਤਿਨੋ ਬਲਦੇਵ ਹਕਾਰਿਓ ਖਗ ਕਸੇ ਕਟ ਮੈਂ ਅੰਗ ਕੋਚ ਲੀਏ ਬਰਛਾਨ ਗੇ ਸੁਕਾਰਿਓ ਆਏ ਪਿਰੋ ਹਰ ਜੂ ਹਮ ਸਿਓ ਅਬ ਠਾਡੋ ਕਹਾ ਇਹ ਪਾਂ ਤੂ ਚਾਰਿਓ ਦੇਖ ਤਬੈ ਤਿਨ ਕੋ ਹਰਜੂ ਤਬ ਹੀ ਰਣ ਮੈਂ ਪੰਚ ਬੀਰ ਹਕਾਰੇ ਸਿਆਮ ਸੋ ਸੈਨ ਚਲਿਓ ਇਤ ਤੇ ਉਤ ਤਿਉ ਚਲੇ ਸੋ ਬਜਾਏ ਨਗਾਰੇ ਪਟਿਸ ਲੋਹ ਹਥੀ ਪਰਸੇ ਅਗਨਾ ਯੁਧ ਲੈ ਕਰ ਕੋ ਪ੍ਰਹਾਰੇ ਜੂਝ ਗਏ ਇਤ ਕੇ ਉਤ ਕੇ ਪਟ ਭੂਮ ਗਿਰੇ ਸੋ ਮਨੋ ਮਤਵਾਰੇ ਸੁਈਆ ਜੁਦ ਪਇਓ ਤੇ ਠੌਰ ਬਡੋ ਚੜ ਕੈ ਦੇ ਵਿਵਾਨਨ ਆਏ ਕੌਤਿਕ ਦੇਖਨ ਕੋ ਰਣ ਕੋ ਕਬ ਸਿਆਮ ਕਹੈ ਮਨ ਮੋਦ ਵਢਾਏ ਲਾਗਤ ਸਾੰਗਨ ਕੇ ਪਟਿਓ ਗਿਰਿ ਅਸਮਨ ਤੇ ਧਰਨੀ ਪਰ ਆਏ ਸੋ ਫਿਰ ਕਹਿ ਉਠ ਜੁਦ ਕਰੈ ਤੇ ਕੇ ਗੁਣ ਕਿੰਨਰ ਗੰਧਰਵ ਗਾਏ ਕਵਿਤ ਕੇਤੇ ਵੀਰ ਭਾਜੇ ਕੇਤੇ ਗਾਜੇ ਪੁਨ ਆਏ ਆਏ ਧਾਏ ਤਾਏ ਹਰ ਜੂ ਸੋ ਜੁਦ ਵੇ ਕਰਤ ਹੈ ਕੇਤੇ ਭੂ ਗਿਰੇ ਕੇਤੇ ਭਿਰੇ ਗਜ ਮੱਥਨ ਸਿਉ ਲਰੇ ਤੇ ਤੋ ਮ੍ਰਿਤਕ ਹੋਏ ਕਹਿ ਛਿਤ ਪੈ ਪਰਤ ਹੈ ਔਰ ਦੌਰ ਪਰੇ ਮਾਰ ਮਾਰ ਹੀ ਉਚਰੇ ਹਥਿਆਰਨ ਘਰੇ ਪਗ ਏਕ ਨਾ ਟਰਤਾ ਸਰੋਣਤ ਉਦਦ ਲੋ ਆਂਚ ਨਾਲ ਸੀ ਪੌਣ ਬਾਣ ਚਲੈ ਵੀਰ ਤ੍ਰਿਣ ਜੋ ਹੈ ਸੋਈਆ ਅਣਗੇਸ ਬਲੀ ਤਬ ਕੋ ਪਰਿਉ ਮਨ ਜਾਣ ਨਿਦਾਨ ਕੀ ਮਾਰ ਮਚੀ ਜਬ ਸਿੰਧਨ ਭੈ ਚੜ ਕੈ ਕੱਢ ਕੈ ਕਸ ਪਾਨ ਕਮਾਨ ਤਨਾਏ ਲਈ ਤਵ ਸ੍ਰੀ ਹਰਿ ਜੀ ਪ੍ਰਤਨਾਹੂ ਕੇ ਉਪਰ ਆਏ ਪਰਿਉ ਤਿਨ ਵੀਰ ਹਨੇ ਸਭ ਭਾਜ ਗਏ ਤਮ ਸੇ ਅਰਿਓ ਨਿਰਭ ਪਾਪਤ ਭਇਓ ਰਣ ਸੂਰਜ ਕੀ ਛਬ ਸਵਈਆ ਪ੍ਰੇਤ ਤੁਰੰਗ ਸੋ ਆਗੇ ਪਇਓ ਕਰ ਲੈ ਅਸ ਢਾਰ ਬੜੀ ਧਰ ਕੈ ਕਛ ਜਾਤ ਵਸੋ ਤੇ ਜੁਦ ਕਰਿਓ ਨਾ ਡਰਿਓ ਤਿਨ ਸੋ ਪਗ ਦੁਐ ਡਰ ਕੈ ਜਦ ਵੀਰ ਕੇ ਸਾਹਮਣੇ ਆਇ ਅਰਿਓ ਬਹੁ ਵੀਰਨ ਪ੍ਰਾਨ ਵਿਦਾ ਕਰ ਕੈ ਗ੍ਰਹ ਕੋ ਨ ਚਲੋ ਇਹ ਮੋ ਪ੍ਰਾਨ ਹੈ ਕਿਦੋ ਪ੍ਰਾਨ ਤਜੋ ਕੇ ਤਵੈ ਮਰ ਕੈ ਸੁਈਆ ਯੋ ਕਹਿ ਕੈ ਅਸ ਕੋ ਗਹਿ ਕੈ ਜਦ ਵੀਰ ਚਮੂ ਕਹੋ ਜਾਏ ਹਕਾਰਾ ਜਾਦਵ ਨਉ ਤੇ ਨਿਕਸਿਓ ਰਣ ਸੁੰਦਰ ਨਾਮ ਸਰੂਪ ਅਪਾਰਾ ਪ੍ਰੇਰ ਤੁਰੰਗ ਪਇਓ ਸਮ ਹੋਏ ਨਿਰਪ ਮੁੰਡ ਕਰਿਓ ਨ ਲਗੀ ਕਛ ਬਾਰਾ ਯੋ ਧਰਤੇ ਸਿਰ ਛੂਟ ਪਰਿਓ ਨਭ ਤੇ ਜਿਮ ਟੂਟ ਪਰੇ ਛਿਤ ਤਾਰਾ ਸੁਈਆ ਹੁਨ ਦੌਰ ਭਰਿਓ ਜਦ ਵੀ ਪ੍ਰਤਨਾ ਪਰ ਸਿਆਮ ਕਹੈ ਅਤ ਕੀਨ ਰੁਸਾ ਉਤ ਤੇ ਜਦ ਵੀਰ ਫਿਰੇ ਇਕਠੇ ਅਰ ਰਾਏ ਵਢਾਏ ਕਹਿ ਚਿਤ ਗੁਸਾ ਅਗਨ ਅਸਤਰ ਛੁਟਿਓ ਨਿਰਪਕੇ ਕਰਤੇ ਜਰਗੇ ਮਨੁ ਪਾਵਕ ਬੀਚ ਤੁਸਾ ਕਟ ਅੰਗ ਪਰੇ ਬਹੁ ਜੋਦਨ ਕੇ ਮਨੁ ਜਗ ਕੇ ਮੰਡਲ ਮਦ ਕੁਸਾ ਸਵਈਆ ਕਾਨ ਪਰਮਾਨ ਲੋਖ ਹੈ ਕਮਾਨ ਸੋ ਵੀਰ ਨਿਹਾਰ ਕੈ ਬਾਣ ਚਲਾਵੇ ਜੋ ਇਹ ਉਪਰ ਆਏ ਪਰੇ ਸਰ ਸੋ ਅਧ ਬੀਚ ਤੇ ਕਾਟ ਗਿਰਾਵੇ ਲੋਹ ਹਥੀ ਪਰਸੇ ਕਰ ਲੈ ਬ੍ਰਿਜਨਾਥ ਕੀ ਦੇਹ ਪ੍ਰਹਾਰ ਲਗਾਵੇ ਜੁਦ ਸਮੈ ਥਕ ਕੈ ਜਗ ਕੈ ਜਦ ਵੀਰ ਕੋ ਬਾਰ ਸੰਭਾਰ ਨ ਆਵੇ ਸੋਈਆ ਜੋ ਇਹ ਉਪਰ ਆਏ ਭਰੇ ਭਟ ਕੋਪ ਭਰੇ ਨੂੰ ਸੋ ਨਿਵਾਰੇ ਬਾਣ ਕਮਾਨ ਕਿਰਪਾਨ ਗਦਾ ਗਹਿ ਮਾਰ ਰਥੀ ਬ੍ਰਥੀ ਕਰ ਡਾਰੇ ਕਾਇਲ ਕੋਟ ਚਲੇ ਤਜ ਕੈ ਰਣ ਜੂਝ ਭਰੇ ਬਹੁ ਢੀਲ ਡਰਾਰੇ ਯੋ ਉਪਜੀ ਉਪਮਾ ਸੋ ਮਨੋ ਅਹਰਾਜ ਭਰੇ ਖਗ ਰਾਜ ਕੇ ਮਾਰੇ ਸਵਈਆ ਜੁਧ ਕੀਓ ਜਦ ਵੀਰ ਸੋ ਵੀਰ ਜਵੈ ਕਰਮ ਅਸ ਸਾਜਿਓ ਮਾਰਚ ਮੂੰਹ ਸੋ ਵਿਦਾਰ ਦਈ ਕਬਿ ਰਾਮ ਕਹੈ ਬਲ ਸੋ ਨਿਰਪਗਾਜਿਓ ਸੋ ਸੁਨ ਵੀਰ ਡਰੇ ਸਭ ਹੀ ਧੁਨ ਕੋ ਸੁਨ ਕਹਿ ਘਰ ਸਾਵਨ ਲਾਜਿਓ ਛਾਜਤ ਜੋ ਅਰ ਕੇ ਗਨ ਮੈਂ ਮ੍ਰਿਗ ਕੇ ਬਨ ਮੈਂ ਮਨੋ ਸਿੰਘ ਬਿਰਾਜਿਓ ਸਵਈਆ ਬਹੁਰੋ ਕਰਵਾਰ ਸੰਭਾਰ ਵਿਦਾਰ ਦਈ ਤੁਜਨੀ ਨਿਰਭ ਕੋਟ ਮਰੇ ਅਸਵਾਰ ਹਜ਼ਾਰ ਪਚਾਸਣੇ ਰਥ ਕਾਟ ਰਥੀ ਬ੍ਰਥੀ ਸੋ ਕਰੇ ਕਹੂੰ ਬਾਜ ਗਿਰੇ ਕਹੂੰ ਤਾਜ ਜਰੇ ਗਜ ਰਾਜ ਕਿਰੇ ਕਹੂੰ ਰਾਜ ਪਰੇ ਫਿਰ ਨਾਹਿ ਰਹੇ ਨਿਰਪ ਕੋ ਰਤ ਭੂਮ ਮਨੋ ਨਟਵਾ ਬਲ ਨਿਰਤ ਕਰੇ ਏਕ ਅਜਾਇ ਖਾਂ ਹਰਿ ਕੋ ਭਟ ਤਾ ਸੰਗ ਸੋ ਨਿਰਪਿਆਨ ਹਰਿਓ ਹੈ ਭਾਜ ਨਾਹੇ ਹਠੀ ਰਣ ਤੇ ਅਣਗੇਸ ਬਲੀ ਅਤ ਕੋ ਭਰਿਓ ਹੈ ਲੈ ਕਰਵਾਰ ਪ੍ਰਹਾਰ ਕੀਓ ਕਟਿਓ ਤੇ ਸੀਸ ਕਬੰਧ ਲਰਿਓ ਹੈ ਫੇਰ ਗਿਰਿਓ ਮਾਨੋ ਆਂਦੀ ਵਹਿ ਦ੍ਰੁਮ ਧੀਰਗ ਭੂ ਪਰ ਟੂਟ ਪਰਿਓ ਹੈ ਸਵਈਆ ਦੇਖ ਜਾਇ ਵਖਾਣ ਦਸਾ ਤਬ ਗੈਰ ਦਿਖਾ ਮਨ ਰੋਸ ਭਰਿਓ ਸੋ ਧੁਆਏ ਕੈ ਸੰਦਨ ਜਾਇ ਪਰਿਓ ਅਰ ਵੀਰ ਹੂੰ ਤੇ ਨਹੀਂ ਨੈਕ ਡਰਿਓ ਅਸਪਾਨ ਤਰੇ ਰਣ ਬੀਜ ਤੂੰ ਤੇ ਆਪਸ ਮੈਂ ਬਹੁ ਜੁਦ ਕਰਿਓ ਮਣਿਓ ਉਪਜੀ ਉਪਮਾ ਬਨ ਮੈਂ ਗਾਇ ਸੋ ਮਦ ਕੋ ਗਜਾਨ ਰਿਓ ਸਵਈਆ ਗੈਰ ਦਿਖਾ ਬਰਛੀ ਗਹਿ ਕੈ ਵਰਸੋ ਅਰ ਵੀਰ ਕੀ ਓਰ ਚਲਾਈ ਆਵਤ ਬਿਜਲ ਤਾ ਸੌਂਦੇ ਕੈ ਘਾਟ ਕਿਰਪਾਨ ਸੋ ਭੂਮ ਗਿਰਾਈ ਸੋ ਨ ਲਗੀ ਰਿਸ ਕੈ ਰਿਪ ਕੋ ਬਰਛੀ ਗਹਿ ਦੂਸਰੀ ਔਰ ਚਲਾਈ ਯੋ ਉਪਮਾ ਉਪਜੀ ਜੀ ਮੈਂ ਮਨ ਛੂਟ ਚਲੀ ਨਵ ਤੇ ਜੋ ਹਵਾਈ ਸੋਇਆ ਦੂਸਰੀ ਦੇ ਕੈ ਸਾੰਗ ਬਲੀ ਨਿਰਪ ਆਵਤ ਕਾਟ ਕੈ ਭੂਮ ਗਿਰਾਈ ਲੈ ਬਰਛੀ ਆਪਣੀ ਕਰਮੈ ਨਿਰਪ ਗੈਰਤ ਖਾਂ ਪਰ ਕੋਪ ਚਲਾਈ ਲਾ ਗਈ ਤੇ ਕੇ ਮੁਖ ਮੈਂ ਬਹਿ ਸਰਾਉਣ ਚਲਿਓ ਉਪਮਾ ਠਹਰਾਈ ਕੋਪ ਕੀ ਆਗ ਮਹਾ ਬੜਕੈ ਡਢਕੈ ਹੀ ਕੋ ਮਨੋ ਬਾਹਰ ਆਈ ਦੋਹਰਾ ਮਿਰਤਕ ਹੋਏ ਤਰਨੀ ਪਰਿਓ ਜੋਤ ਰਹੀ ਠਾਰਾਏ ਜਨ ਆਕਾਸ ਤੇ ਭਾਸ ਕਰ ਪਇਓ ਰਾਹ ਡਰ ਆਏ ਸਈਆ ਉਪਰੇ ਰਣ ਮੈਂ ਕਬ ਸ਼ਾਮ ਤਵੈ ਹਰ ਜੂ ਏ ਪਹੁੰਤ ਕਯੋ ਹੈ ਜੁਧ ਵਿਖੈ ਭਟ ਕੌਣ ਗਨੈ ਲਖ ਵੀਰ ਹਨੈ ਮਨ ਮੈਂ ਜੋ ਚਯੋ ਹੈ ਜਾਣਤ ਹੋ ਤੇ ਤਰਾਸ ਤੁਮੈ ਕਿਨਹੂ ਕਰ ਮੈਂ ਤਨਹੂ ਨ ਗਇਓ ਹੈ ਤਾਤੇ ਪਧਾਰੋ ਮਨ ਕੋ ਸੋ ਲਖਿਓ ਤੁਮ ਤੇ ਪੁਰਖਤ ਰਹਿਓ ਹੈ ਸੁਈਆ ਐਸੀ ਕਹਿਓ ਜਦ ਵੀਰ ਤਿਨੈ ਸਭ ਹੀ ਰਿਸ ਕੈ ਤਨ ਬਾਣ ਸੰਵਾਰਿਓ ਹਵੈ ਕੈ ਇਕਤਰ ਚਲੇ ਰਣ ਕੋ ਬਲ ਵਿਕਰਮ ਪੌਰਖ ਜੀ ਵਿਚਾਰਿਓ ਮਾਰ ਹੀ ਮਾਰ ਪੁਕਾਰ ਭਰੇ ਜੋ ਆਏ ਅਰਿਓ ਅਰਿਸੋ ਤੇ ਮਾਰਿਓ ਹੋਤ ਪਇਓ ਤੇ ਜੁਦ ਬੜੋ ਦੂ ਔਰਨ ਤੇ ਨਿਰਵਠਾੜ ਨਿਹਾਰਿਓ ਸੁਈਆ ਏਕ ਸੁਜਾਨ ਬੜੋ ਬਲਵਾਨ ਧਰੇ ਅਸਪਾਨ ਤੁਰੰਗ ਮੰਡਾਰਿਓ ਅਸੁ ਪਚਾਸਨੇ ਅਰਿਓ ਅਨਗੇਸ ਬਲੀ ਕਉ ਜਾ ਲਲਕਾਰਿਓ ਕਾਇ ਕੈ ਕਾਇ ਕਰਿਓ ਨਿਰਪਲੈ ਕਰ ਬਾਮ ਮੈਂ ਚਾਮ ਕੀ ਓਟ ਨਿਵਾਰਿਓ ਦਾਹਨੇ ਪਾਨ ਕਿਰਪਾਨ ਕੀ ਤਾਨ ਸੁਜਾਨ ਕੋ ਕਾਟ ਕੈ ਸੀ ਉਤਾਰਿਓ ਦੋਰਾ ਵੀਰ ਸੁਜਾਨ ਹਰਿਓ ਜਬੈ ਅਣਗ ਸਿੰਘ ਤੇ ਠਾਏ ਦੇਖਿਓ ਸੈਨਾ ਜਾਦਵੀ ਦੌਰ ਭਰੇ ਅਰ ਰਾਏ ਸੋਈਆ ਫਟ ਲਾਜ ਭਰੇ ਅਰ ਰਾਏ ਪਰੇ ਨਾ ਡਰੇ ਅਰ ਸਿਓ ਤਿਉ ਆਏ ਅਰੇ ਆਦਿ ਕੋ ਭਰੇ ਸਭ ਲੋਹ ਜਰੇ ਅਬ ਯਾਹੇ ਹਨੇ ਮੁਖ ਤੇ ਉਚਰੇ ਅਸ ਭਾਲ ਗਦਾ ਅਰ ਲੋਹ ਹਥੀ ਬਰਛੀ ਕਰ ਲੈ ਲਲਕਾਰ ਪਰੇ ਕਵਿ ਰਾਮ ਬਨੇ ਨਹੀਂ ਜਾਤ ਗਨੇ ਕਿਤਨੇ ਬਰਵਾਨ ਕਮਾਨ ਧਰੇ ਸਵਈਆ ਅਨਗੇਸ ਬਲੀ ਤਨ ਬਾਨ ਗਇਓ ਅਤ ਰੋਸ ਭਰਿਓ ਦੋ ਨੈਣ ਤਚਾਏ ਮਾਰਹੀ ਮਾਰ ਪੁਕਾਰ ਪਰਿਓ ਸਰ ਸਤਰਨ ਕੇ ਉਰ ਬੀਚ ਲਗਾਏ ਏਕ ਮਰੇ ਇਕ ਕਾਏ ਪਰੇ ਇਕ ਦੇਖ ਡਰੇ ਰਣ ਤਿਆਗ ਪਰਾਏ ਆਏ ਨਰੇ ਜੋ ਲਾਜ ਪਰੇ ਮਨ ਮੈਂ ਰਣ ਕੋਪ ਕੀ ਓਪ ਵਢਾਏ ਸਾਤ ਗਿਓ ਮੁਸਲੀ ਰਥ ਪੈ ਬਸ ਦੇਵ ਤੇ ਆਦਿਕ ਧਾਏ ਸਵੈ ਬਰਮਾ ਕ੍ਰਿਤ ਊਧਵ ਔਰ ਅਕਰੂਰ ਚਲੇ ਰਣ ਕਉ ਭਰ ਲਾਜ ਤਵੈ ਤਿਹ ਬੀਜ ਕਿਰਿਓ ਨਿਰਭਰਾਜ ਦਿਉ ਲਖ ਰੀਜ ਰਹਿ ਪੜ ਤਾਹੇ ਛਬੈ ਮਨ ਯੋ ਉਪਜੀ ਉਪਮਾਰਿਤ ਪਾਵਸ ਅਭਰਣ ਮੈਂ ਦਿਨ ਰਾਜ ਫਬੈ ਸਵਈਆ ਹਲ ਪਾਣ ਸੰਭਾਰ ਲਿਓ ਮੁਸਲੀ ਰਣ ਮੈਂ ਆਰੀ ਕਹਿ ਹੈ ਚਾਰੋਈ ਘਾਏ ਬਾਨ ਕਮਾਨ ਕਹੀ ਬਸਦੇ ਭਲੇ ਰਥ ਕੇ ਚੱਕ ਕਾਟ ਗਿਰਾਏ ਸਾਤਕ ਸੂਤ ਕੋ ਸੀਸ ਕਟਿਓ ਰਿਸ ਊਧਵ ਬਾਨ ਅਨੇਕ ਚਲਾਏ ਹਾਂਦ ਭਰਿਓ ਰਥ ਤੇ ਤਤਕਾਲ ਲੈ ਅਸ ਢਾਲ ਬੜੇ ਭਟ ਕਾਏ ਸਈਆ ਠਾਡੋ ਖਤੋ ਪੜ ਸ੍ਰੀ ਜਦਵੀਰ ਕੋ ਸੋਹਣ ਜੂ ਨੈਣ ਨਿਹਾਰਿਓ ਪਾਇਨ ਕੀ ਕਰ ਚੰਚਲਤਾ ਵਰਸੋ ਅਸ ਸਤਰ ਕੋਏ ਸੀਸ ਪ੍ਰਹਾਰਿਓ ਟੂਟ ਪਰਿਓ ਛਟਦਾ ਕਟਿਓ ਸਿਰ ਤਾ ਛਬ ਕੋ ਕਬ ਭਾਉ ਉਚਾਰਿਓ ਮਾਨੋ ਰਾਨ ਸਾ ਕਰ ਕੋ ਨਭ ਮੰਡਲ ਤੇ ਹਨ ਕੈ ਛਿਤ ਡਾਰਿਓ ਕੂਦ ਚੜਿਓ ਅਰ ਕੇ ਰਥ ਉਪਰ ਸਾਰਥੀ ਕਉ ਬਦ ਕੈ ਤਬਹੀ ਤਨ ਬਾਣ ਕਿਰਪਾਨ ਗਦਾ ਵਰਥੀ ਅਰ ਕੇ ਕਰ ਸ਼ਸਤਰ ਲਏ ਸਭੀ ਰਥ ਆਪ ਹੀ ਹਾਕ ਕੈ ਸਿਆਮ ਕਹੈ ਮਦ ਜਾਦ ਵਸੈਨ ਪਰਿਓ ਜਬ ਹੀ ਇਕ ਮਾਰ ਲਏ ਇਕ ਭਾਜ ਗਏ ਇਕ ਠਾਡੇ ਭੈ ਤਿਉ ਨਾ ਦਬਹੀ ਸੋਈਆ ਆਪਨ ਹੀ ਰਥ ਹਾਕਤ ਹੈ ਅਰ ਆਪਨ ਹੀ ਸਰਜਾਲ ਚਲਾਵੇ ਆਪਣ ਹੀ ਰਿਵਕਾਇ ਬਚਾਵਤ ਆਪਣ ਹੀ ਹਰਿ ਕਾਇ ਲਗਾਵੈ ਏਕਨ ਕੇ ਤਨ ਬਾਨ ਕਟੇ ਭਟ ਏਕਨ ਕੇ ਰਤ ਕਾਟ ਗਿਰਾਵੈ ਦਾਮਨ ਜੋ ਦਮਕੈ ਮੈਂ ਕਰਮੈ ਕਰਵਾ ਰਹਿ ਤਿਉ ਚਮਕਾਵੈ ਸੁਈਆ ਮਾਰ ਕੈ ਵੀਰ ਕਨੇ ਰਣ ਮੈਂ ਬਹੁ ਕੋਪ ਕੈ ਦਾਤਨ ਓਟ ਚਬਾਵੈ ਆਪਤ ਜੋ ਇਹ ਕੇ ਅਰੀ ਉਪਰ ਬਾਨਨ ਸੋ ਤਿਹ ਕਾਟ ਗਿਰਾਵੈ ਆਏ ਪਰੇ ਰਿਪ ਕੇ ਦਲ ਮੈਂ ਦਲ ਕੈ ਮਲ ਕੈ ਬਹੁ ਰੋ ਫਿਰ ਜੁਦ ਕਰੈ ਨ ਡਰੈ ਹਰਿ ਸਿਉ ਹਰਿ ਕੇ ਰਥ ਕੋ ਬਲ ਔਰ ਚਲਾਵੈ ਨੋਹਰਾ ਜਬ ਰੇ ਭਰਾਨ ਕੀਨੋ ਘਨੋ ਬਢਿਓ ਕ੍ਰਿਸ਼ਨ ਤਬ ਤੇਹੋ ਜਾਦੋ ਪ੍ਰਤ ਹਰਿਓ ਕਯੋ ਦੁਬਿਦਾ ਕਰ ਹਨ ਲੇਹੋ ਸਈਆ ਸਾਤਕ ਕਾਟ ਦਇਓ ਤਿਨ ਕੋ ਰਥ ਕਾਨ ਤਬੈ ਰਨ ਕਾਟ ਕੈ ਡਾਰਿਓ ਸੂਤ ਕੋ ਸੀਸ ਕਟਿਓ ਮੁਸਲੀ ਬਰਮਾ ਕ੍ਰਿਤ ਅੰਗ ਪ੍ਰਤੰਗ ਪ੍ਰਹਾਰਿਓ ਬਾਣ ਕਰੂਰ ਹਨਿਓ ਔਰ ਮੈਂ ਤੇ ਜੋਰ ਲਗਿਓ ਨਹੀਂ ਨਾਇਕ ਸੰਭਾਰਿਓ ਮੂਰਛ ਵੈ ਰਣ ਭੂਮ ਗਿਰਿਓ ਅਸ ਲੈ ਕਰ ਊਦਵ ਸੀਸ ਉਤਾਰਿਓ ਡੋਰਾ ਅਣਗ ਸਿੰਘ ਜਬ ਮਾਰਿਓ ਖੱਟ ਸੁਟਣ ਮਿਲ ਠੌਰ ਜਰਾ ਸਿੰਧ ਕੀ ਸੈਣ ਤੇ ਤਰੇ ਚਤਰ ਨਿਰਪਿਓਰ ਸੋਈਆ ਹਮਤੇ ਬਲੀ ਅਚਲੇ ਸਮਾ ਹਿਸੈ ਲੈ ਅਸਰੇ ਸਿਧਾਏ ਬਾਣ ਕਮਾਨ ਕਿਰਪਾਨ ਬੜੇ ਪਰਛੇ ਪਰਸੇ ਸੋ ਗਦਾ ਗਹਿ ਆਏ ਰੋਸ ਕੈ ਬੀਰ ਨਿਸੰਕ ਭਿਰੇ ਭਟਕੇ ਨਾ ਟਿਕੇ ਭਟ ਓਖ ਪਰਾਏ ਆਏ ਕਰਿਓ ਬ੍ਰਿਜ ਭੂਖਨ ਕਉ ਮਦ ਦੂਖਨ ਕਉ ਬਹੁ ਬਾਣ ਲਗਾਏ ਵਈਆ ਕਾਇਨ ਕਉ ਸਹਿ ਕੈ ਬ੍ਰਿਜ ਰਾਜ ਸਰਾਸਨ ਲੈ ਸਰ ਲੇਤ ਭਇਓ ਅਸੁਰੇ ਸਹਿ ਕੋ ਸਿਰ ਕਾੜ ਦਇਓ ਅਮਤੇਸ ਕੀ ਦੇਹ ਵਿਦਾਰ ਛਇਓ ਅਨਘੇਸ ਕੋ ਕਾੜ ਦੁਖੰਡ ਕੀਓ ਅਮ੍ਰਿਤ ਹੈ ਰਥ ਤੇ ਗਿਰ ਭੂਮ ਪਇਓ ਅਜਲੇਸ ਜੂ ਮਾਨਨ ਕੋ ਸਹਿ ਕੈ ਫਿਰ ਠਾੜ ਰਹਿਓ ਨਹੀਂ ਭਾਜ ਗਇਓ ਸਵਈਆ ਕੂਪ ਕੈ ਬੋਲਤ ਯੋ ਹਰ ਕੋ ਮਨਨ ਸਿੰਘ ਤੇ ਆਦ ਤੈ ਵੀਰ ਖਪਾਏ ਤੋ ਤੇ ਕਹਾ ਗਜ ਸਿੰਘ ਹਨਿਓ ਬਣਗੇ ਸੂ ਤੇ ਛਲ ਸਾਥ ਗਿਰਾਏ ਜਾਣ ਤੋ ਅਮਤੇਸ ਬਲੀ ਤਨ ਸਿੰਘ ਸੰਘਾਰ ਕੈ ਵੀਰ ਕਹਾਏ ਸੋ ਤਵ ਲੋ ਗਜ ਗਾਜਤ ਹੈ ਜਬ ਲੋ ਮਨ ਮੈਂ ਮ੍ਰਿਗ ਰਾਜ ਨ ਆਏ ਸਵਈਆ ਯੋਂ ਕਹਿ ਕਹਿ ਬਤੀਆਂ ਹਾਸੋਂ ਅਭਿਮਾਨ ਭਰੇ ਤਨ ਬਾਣ ਸੰਭਾਰਿਓ ਕਾਨ ਪਰਮਾਨ ਸਰਾਸਨ ਤਾਨ ਮਹਾ ਸਰ ਤੀਛਨ ਸਿਆਮ ਕੋ ਮਾਰਿਓ ਲਾਗ ਗਇਓ ਹਰ ਕੇ ਉਰ ਮੈਂ ਹਰਜੂ ਨਹਿ ਆਵਤ ਨੈਣ ਨਿਹਾਰਿਓ ਮੂਰਛਤ ਭੈ ਰਥ ਮਾਜ ਗਿਰੇ ਤਜ ਕੈ ਰਣ ਲੈ ਪ੍ਰਭ ਸੂਤ ਪਧਾਰਿਓ ਏਕ ਮਹੂਰਤ ਬੀਤ ਗਇਓ ਤਬ ਸਿੰਧਨ ਭੈ ਜਦ ਵੀਰ ਸੰਭਾਰਿਓ ਤੋ ਅਚਲੇਸ ਗੁਮਾਨ ਭਰੇ ਅਤ ਹੀ ਹਸ ਕੈ ਇਹ ਬਾਤ ਪੁਕਾਰਿਓ ਜਾਤ ਕਾ ਹਮ ਤੇ ਪਜ ਕੈ ਕਰ ਲੈ ਕੈ ਗਦਾ ਕਟ ਬੋਲ ਉਚਾਰਿਓ ਮਾਨੋ ਕੇ ਹਰਿ ਜਾਤ ਤੋ ਨਰ ਲੈ ਲਗਟੀ ਕਰ ਮੈ ਲਲਕਾਰਿਓ ਸਵਈਆ ਇਉ ਸੁਨ ਕੈ ਬਤਿਆ ਯਰ ਕੀ ਰਥ ਹਾਗ ਫਿਰਿਓ ਹਰਿ ਕੋ ਭਇਓ ਪਟ ਪੀਤ ਮਹਾ ਫਾਰਿਓ ਤੁਜ ਜਿਉ ਘਨ ਮੈਂ ਚਪਲਾ ਸਮ ਰੂਪ ਲਿਓ ਬਰਖਿਓ ਸਰ ਬੂੰਦਨ ਜਿਉ ਕਨ ਸਿਆਮ ਤਵੈ ਰਿਪ ਕੋ ਦਲ ਮਾਰ ਦਇਓ ਰਿਸ ਕੈ ਅਚਲੇ ਸੋ ਮਾਨ ਕਮਾਨ ਗਹੇ ਹਰਿ ਸਾਮ ਆਏ ਖਇਓ ਦੋਹਰਾ ਸਿੰਘ ਨਾਦ ਤਬ ਤਿਨ ਕੀਓ ਕ੍ਰਿਸ਼ਨ ਚਿਤੈ ਕਰਨੈਨ ਬਿਕਟ ਨਿਕਟ ਰਣ ਸੁਭਟ ਲਖ ਹਰ ਪ੍ਰਦ ਬੋਲਿਓ ਮੈਨ ਅਚਲ ਸਿੰਘ ਬਾਚ ਸਵਈਆ ਜੀਵਤ ਜੇ ਜਗ ਮੈ ਰਹੈ ਅਦ ਜੁਧ ਕਥਾ ਹਮਰੀ ਸੁਨ ਲੈ ਹੈ ਤਾ ਛਬ ਕੀ ਕਵਤਾ ਕਰ ਕੈ ਕਵੀ ਰਾਮ ਨਰੇਸ਼ਨ ਜਾਇ ਰਜੈ ਹੈ ਜੋ ਬਲ ਪੈ ਕਹਿ ਹੈ ਕਥ ਪੰਡਿਤ ਰੀਜ ਕਨੋ ਤੇ ਕੋ ਤਨ ਦੈ ਹੈ ਹੇ ਹਰ ਜੂ ਇਹ ਆਵ ਕੇ ਜੁਗ ਚਾਰਨ ਮੈਂ ਗੁਣ ਗੰਧਰਵ ਗੈ ਹੈ ਸੋਇਆ ਕੂਪ ਕੈ ਉੱਤਰ ਦੇਤ ਪਇਓ ਅਰ ਕੀ ਪਤਿਆ ਸੁਣ ਸਿਆਮ ਸਵੈ ਚਿਰਿਆ ਬਨ ਮਹਿ ਚੁਹ ਕੈ ਤਬਲੋ ਅਤਿ ਕੋਪ ਨਾ ਆਵਦ ਬਾਜ ਜਬੈ ਗਰਬਾਤ ਹੈ ਮੂੜ ਕਨੋ ਰਣ ਮੈਂ ਕਟਹੋ ਤੋਇ ਸੀਸ ਲਖੈ ਗੋ ਤਵੈ ਤਿਹ ਤੇ ਤਾਇ ਸੰਕ ਨਿਸੰਕ ਲਰੋ ਬਲਵੀਰ ਕਹੋ ਕਹਾਂ ਢੀਲ ਅਬੈ ਸਵਈਆ ਯੋ ਸੁਨ ਕਹਿ ਕਟ ਬੈਨਨ ਕੋ ਅਚਲੇਸ ਬਲੀ ਮਨ ਕੋਪ ਜਗਿਓ ਕਸ ਬੋਲਤ ਹੋ ਕਛ ਲਾਜ ਗਹੋ ਰਨ ਠਾਡੇ ਰਹੋ ਸੁਨ ਹੋ ਨ ਪਗਿਓ ਅਇਆ ਉੱਤਰ ਦੇ ਹਰ ਕੋ ਜਬ ਹੀ ਤਬ ਹੀ ਨਿਜ ਆਯੁਧ ਲੈ ਉਮਗਿਓ ਮਨ ਮੈਂ ਹਰਖਿਓ ਤਨ ਕੋ ਕਰਖਿਓ ਬਰਖਿਓ ਸਰ ਸ੍ਰੀ ਹਰਿ ਕਉ ਨ ਲਗਿਉ ਸਵਈਆ ਜੋ ਅਚਲੇਸ ਬਾਣ ਚਲਾਵਤ ਸੋ ਹਰਿ ਆਵਤ ਕਾਟ ਗਿਰਾਵੈ ਜਾਣੇ ਨਾ ਦੇਹ ਲਗਿਓ ਵਰ ਕੀ ਸਰ ਫੇਰ ਰਿਸਾ ਕਰ ਔਰ ਚਲਾਵੈ ਸੋ ਹਰਿ ਆਵਤ ਬੀਜ ਕਟੈ ਆਪਨੂ ਉਹ ਕੇ ਔਰ ਬੀਜ ਲਗਾਵੈ ਦੇਖ ਸਤਕ੍ਰਿਤ ਕੌਤਿਕ ਕੋ ਕਬਿਰਾਮ ਕਹੈ ਪ੍ਰਭ ਕੋ ਜਸ ਗਾਵੇ ਸਵਈਆ ਦਾਰਕ ਕੋ ਕਹਿਓ ਤੇਜ ਕੈ ਸਿੰਦਨ ਸ੍ਰੀ ਹਰਿ ਜੂ ਕਰ ਖਾਕ ਸੰਭਾਰਿਓ ਦਾਮਨ ਜੋ ਕਨਵੈ ਲਸਕੈ ਰਿਸਕੈ ਵਰਕੈ ਅਰਿ ਉਪਰ ਮਾਰਿਓ ਦੁਜਨ ਕੋ ਸਿਰ ਕਾਟ ਦਇਓ ਬਿਨ ਰੁੰਡ ਪਇਓ ਜਸ ਤਾਹਿ ਉਚਾਰਿਓ ਜੋ ਸਰਦੂਲ ਮਹਾਬਨ ਮੈਂ ਹੱਥ ਕੈ ਬਲ ਸੋ ਮਨੁ ਕੇ ਹਰਿ ਡਾਰਿਓ ਦੋਹਰਾ ਅਡਾਰ ਸਿੰਘ ਔ ਅਜਬ ਸਿੰਘ ਅਘਟ ਸਿੰਘ ਸਿੰਘ ਬੀਰ ਅਮਰ ਸਿੰਘ ਅਰ ਅਟਲ ਸਿੰਘ ਮਹਾਰਥੀ ਰਣ ਤੀਰ ਅਰਜਨ ਸਿੰਘ ਅਰ ਮਿੱਟ ਸਿੰਘ ਕ੍ਰਿਸ਼ਨ ਨਿਹਾਰਿਓ ਨੈਣ ਆਠ ਭੂਪ ਮਿਲ ਪਰਸ ਪਰ ਬੋਲਤ ਐਸੇ ਬੈਨ ਸਵਈਆ ਦੇਖਤ ਹੋ ਨਿਰਵਸਿਓ ਬਲੀ ਤਿਹ ਕੇ ਹਮ ਉਪਰ ਤਾਏ ਪਰੇ ਆਪਣੇ ਪ੍ਰਭ ਕੋ ਮਿਲ ਕਾਜ ਕਰੈ ਮੁਸਲੀ ਹਰ ਤੇ ਨਹੀਂ ਨੈਕ ਡਰੈ ਧਨਬਾਨ ਕਿਰਪਾਨ ਗਦਾ ਪਰਸੇ ਬਰਛੇ ਗਹਿ ਤੀਛਨ ਜਾਏ ਅਰੈ ਸਭ ਹੀ ਸੋ ਕਹੀ ਇਹ ਈ ਪ੍ਰਣ ਹੈ ਜਦ ਵੀਰ ਹਨੈ ਮਿਲ ਜੁਦ ਕਰੈ ਆਜ ਦੁਲੈ ਸਿਗਰੇ ਕਰਮੈ ਸੁਮਕੰਦ ਕੇ ਉਪਰ ਦੌਰ ਪਰੇ ਸੋ ਧੁਆਏ ਕੈ ਸਿੰਦਨ ਆਨ ਅਰੇ ਝਾਰ ਅਛੂਹਨ ਵੀਰ ਬਰੇ ਕਵਿ ਸਿਆਮ ਕਹੈ ਅਤਿਆ ਆਹਵ ਮੈਂ ਅਗ ਖੰਡਨ ਤੇ ਨਹੀਂ ਨੈਕ ਡਰੇ ਮਨੋ ਗਾਜ ਪ੍ਰਲੈ ਕਨ ਤਾਏ ਚਲਿਓ ਤਿਮ ਦੌਰੇ ਸੋ ਮਾਰ ਹੀ ਮਾਰ ਕਰੇ ਸੋਈਆ ਤਨ ਸਿੰਘ ਅਛੂਹਨ ਦੋ ਸੰਗ ਲੈ ਅਨਗੇਸ ਅਛੂਹਨ ਤੀਨ ਸੋ ਲਿਆਏ ਸੋ ਤੁਮ ਸਿਆਮ ਸੁਨੋ ਛਲ ਸੋ ਰਣ ਮੈਂ ਦਸ ਹੂੰ ਨਿਰਭਮਾਰ ਗਿਰਾਏ ਚਾਰ ਅਛੂਹਨ ਲੈ ਹਮ ਹੂੰ ਦਲ ਤੈ ਪਰ ਆਏ ਹੈ ਕੋਪ ਵਢਾਏ ਤਾਤੇ ਕਹਿਓ ਸੁਨ ਲੈ ਹਮਰੋ ਗ੍ਰਹਿ ਕੋ ਤਜ ਆਹਵ ਜਾਹੋ ਪਰਾਏ ਖਾਨ ਜੂ ਵਾਇ ਸਵਈਆ ਯੋ ਸੁਨ ਕੈ ਬਤਿਆ ਤੇ ਕੀ ਹਰਿ ਕੋਪ ਕਯੋ ਹਮ ਜੁਦ ਕਰਾਂਗੇ ਬਾਣ ਕਮਾਨ ਗਦਾ ਗਹਿ ਕੈ ਦੂ ਭਰਾਤ ਸਭੈ ਅਰਿ ਸੈਨ ਹਰਾਂਗੇ ਸੂਰ ਸਿਵਾਦਿਕ ਤੇ ਨ ਭਜੈ ਹਨ ਹੈ ਤੁਮ ਕੋ ਨਹਿ ਜੂਜ ਪਰਾਂਗੇ ਮੇਰ ਹਲੈ ਸੁਖ ਹੈ ਨਿਦਬਾਰ ਤਹੂ ਰਣ ਕੀ ਛਿਤ ਤੇ ਨ ਟਰਾਂਗੇ ਸੋਈਆ ਯੋ ਕਹਿ ਕਹਿ ਬਤਿਆ ਤਿਨ ਸੋ ਕਸਮਾਨ ਅਰੀਨ ਕੀ ਓਰ ਚਲਾਇਓ ਲਾਗ ਗਇਓ ਅਜ ਬੇਸ ਕੇ ਬਚ ਸੋ ਲਾਗਤ ਹੀ ਕਜ ਖੇਦ ਨਾ ਪਾਇਓ ਫੇਰ ਹਠੀ ਕੈ ਹਰ ਸੋ ਜਿਉ ਬੈਰ ਮਹਾ ਕਰ ਕੋਪ ਸੁਨਾਇਓ ਕਾ ਕਹੀਏ ਤੇ ਪੰਡਿਤ ਕੋ ਜੇ ਤੇ ਧਨ ਕੀ ਵਿਦ ਤੂ ਪੜ ਆਇਓ ਸੋਈਆ ਕੋ ਪਰੀ ਜਦ ਵੀ ਪ੍ਰਤਨਾ ਇਤ ਤੇ ਉਮੜੀ ਉਤ ਤੇ ਵਹ ਆਈ ਮਾਰ ਹੀ ਮਾਰ ਕੀਏ ਮੁਖ ਤੇ ਕਬ ਸਿਆਮ ਕਹੈ ਜੀ ਰੋਸ ਵਢਾਈ ਬਾਣ ਕਿਰਪਾਨ ਗਦਾ ਕੇ ਲਗੇ ਬੋਜੂਜ ਪਰੇ ਕਰ ਦੁੰਦ ਲਰਾਈ ਰੀਜ ਰਹੇ ਸੁਰਪੇਖ ਸਵੈ ਪਹੁ ਪਾਵਰ ਕੀ ਬਰਖਾ ਬਰਖਾਈ ਸੋਇਆ ਇਤ ਤੇ ਰਣ ਮੈ ਪੀਰ ਲਰੈ ਨਭ ਮੈ ਬ੍ਰਹਮਾਦ ਸਨਾਦ ਨਿਹਾਰੈ ਆਗੇ ਨ ਐਸੋ ਪਇਓ ਕਬਹੂ ਰਣ ਆਪਸ ਮੈਂ ਇਮ ਬੋਲ ਵਿਚਾਰੈ ਜੂਜ ਪਰੇ ਤੇ ਸਰਾਉਣ ਟਰੇ ਪਰ ਖੱਪਰ ਜੁਗਨ ਪੀ ਕਲਕਾਰੈ ਮੁੰਡਨ ਮਾਲ ਅਨੇਕ ਗੁਹੀ ਸਿਵ ਕੇ ਗਨ ਧਨ ਹੀ ਤਨ ਪੁਕਾਰੈ ਸਵਈਆ ਆਜਿਤ ਧਾਰੈ ਯੋਦਨ ਮੈਂ ਇਕ ਕੋ ਪਰੇ ਪੜਤਾ ਅਰੈ ਇਕ ਮਲ ਕੀ ਦਾਇਨ ਜੁਦ ਕਰੈ ਇਕ ਦੇਖ ਮਹਾਰਣ ਦੌਰ ਪਰੈ ਇਕ ਰਾਮ ਹੀ ਰਾਮ ਕਹੈ ਮੁਖ ਤੇ ਇਕ ਮਾਰ ਹੀ ਮਾਰ ਇਹ ਉਚਰੈ ਇਕ ਜੂਜ ਪਰੇ ਇਕ ਘਾਏ ਪਰੇ ਇਕ ਸਿਆਮ ਕਹਾ ਇਹ ਪਾਂਤ ਰਰੈ ਸੋਈਆ ਮੁਕਿਆ ਉਲਰੈ ਇਕ ਆਪ ਸੁਮੈ ਗੈ ਕੇਸਨ ਕੇਸਨ ਏਕ ਅਰੇ ਹੈ ਏਕ ਤਲੇ ਰਣ ਤੇ ਭਜ ਕੈ ਇਕ ਆਹਵ ਕੋ ਪਗ ਆਗੇ ਕਰੇ ਹੈ ਏਕ ਲਰੇ ਗਹਿ ਫੇਟਨ ਫੇਟ ਕਟਾਰਨ ਸੋ ਦੋ ਜੂਜ ਮਰੇ ਹੈ ਸੋ ਲਰੇ ਕਵਿ ਸਿਆਮ ਰਰੇ ਆਪਣੇ ਕੁਲ ਕੀ ਜੋ ਲਾਜ ਭਰੇ ਹੈ ਸੋਇਆ ਆਠੋ ਹੀ ਭੂਪ ਅਯੋਧਨ ਸਭ ਲੈ ਪ੍ਰਤਨਾ ਹਰ ਉਪਰ ਆਏ ਜੁਧ ਕਰੋ ਨਾ ਡਰੋ ਹਮ ਤੇ ਕਵ ਸਿਆਮ ਕਹੈ ਇਹ ਬੈਨ ਸੁਨਾਏ ਦੈ ਕੈ ਕਸੀਸਨ ਈਸਨ ਚਾਂਪਨ ਲੈ ਸਰ ਸ੍ਰੀ ਹਰਿ ਹੋਰ ਚਲਾਏ ਸਿਆਮ ਜੂ ਪਾਣ ਸਰਾਸਨ ਲੈ ਸਰ ਸੋ ਸਰ ਆਵਤ ਕਾਟ ਗਿਰਾਏ ਸਵਈਆ ਤਉ ਮਿਲ ਕੈ ਤੁਜਨੀ ਅਰਗੀ ਜਦ ਵੀਰ ਚਹੂ ਦਿਸ ਤੇ ਰਿਸ ਘੇਰਿਓ ਆਪਸ ਮੈਂ ਮਿਲ ਕੈ ਪੜ ਧੀਰ ਹਨਿਓ ਬਲ ਵੀਰ ਐ ਪੁਨ ਟੇਰਿਓ ਸ੍ਰੀ ਤਨ ਸਿੰਘ ਬਲੀ ਅਚਲੇਸ ਕੋ ਔਰ ਨਰੇਸਨ ਯਾਹੀ ਨਵੇਰਿਓ ਇਉ ਕਹਿ ਕਹਿ ਸਰਮਾਰਤ ਪਇਓ ਗਜ ਪੁੰਜ ਮਨੋ ਕਰਕੇ ਹਰ ਛੇਰਿਓ ਸੋਇਆ ਘੇਰ ਲਿਓ ਹਰ ਕੋ ਜਬ ਹੀ ਹਰ ਜੂ ਤਬ ਹੀ ਸਭ ਸ਼ਸਤਰ ਸੰਭਾਰੇ ਕੋਪ ਅਯੋਧਨ ਵੈ ਫਿਰ ਕਹਿ ਰਿਸ ਸਾਥ ਘਨੇ ਅਰ ਵੀਰ ਸੰਘਾਰੇ ਏਕਨ ਕੇ ਸਿਰ ਕਾਟ ਦਏ ਇਕ ਜੀਵਤ ਹੀ ਗੈ ਕੇਸ ਪਛਾਰੇ ਏਕ ਲਰੇ ਕਟ ਭੂਮ ਪਰੇ ਇਕ ਦੇਖ ਡਰੇ ਮਰ ਗਏ ਬਿਨ ਮਾਰੇ ਸੁਈਆ ਆਠੋਈ ਭੂਪ ਕਹਿਓ ਮੁਕਤੇ ਪਟ ਭਾਜਤ ਹੋ ਕਹਾ ਜੁਦ ਕਰੋ ਜਬ ਲੋ ਰਣ ਮੈਂ ਖਮ ਜੀਵਤ ਹੈ ਤਬ ਲੋ ਹਰਤੇ ਤੁਮ ਹੂ ਨ ਡਰੋ ਹਮਰੋ हमरो एह आयस है तुमको जद वीर के सामे जाए लरो को आहवते नहीं ਨੈਕ डरो ਇਕ ਜੂਝ ਭਰੋ ਇਕ ਥਾਏ ਅਰੋ सोया ਫੇਰ ਫਿਰੇ ਪੜ ਆਜ ਦਲੈ ਰਣ ਮੈਂ ਜਦ ਵੀਰ ਕੋ ਕੇਰ ਲਿਓ ਨਾ ਟਰੇ ਅਤ ਰੋਸ ਭਰੇ ਜੀ ਮੈਂ ਅਤ ਆਹਵ ਚਿੱਤਰ ਬਚਿੱਤਰ ਕੀਓ ਅਸਲੈ ਪਰ ਵੀਰ ਗਦਾ ਗਹਿ ਕੈ ਰਿਪ ਕੋ ਦਲ ਮਾਰ ਬਿਦਾਰ ਦਿਓ ਇਕ ਬੀਰਨ ਕੇ ਕਰ ਸੀਸ ਕਟੇ ਭਟ ਏਕਨ ਕੋ ਦਇਓ ਫਾਰ ਹੀਓ ਸਵਈਆ ਸ੍ਰੀ ਜਦ ਵੀਰ ਸਰਾਸਨ ਲੈ ਬੋ ਕਾਟ ਰਥੀ ਸਿਰ ਭੂਮ ਗਿਰਾਏ ਆਜ ਰਹਿ ਆਪਣੇ ਆਪਣੇ ਇਕ ਭੋ ਭਰੇ ਹਰ ਪੈ ਪੁਨ ਧਾਏ ਤੇ ਬ੍ਰਿਜਨਾਥ ਕਰੰਗਹਿ ਖੱਗ ਅਪਗ ਹਨੇ ਸੋ ਕਨੇ ਤਹ ਘਾਏ ਭਾਜ ਗਏ ਹਰ ਤੇ ਅਰਿਓ ਸੋ ਕੋ ਨਹਿ ਆਹਵ ਮੈਂ ਠਹਰਾਏ ਦੋਹਰਾ ਪੂਪਨ ਕੀ ਭਾਜੀ ਚਮੂ ਖਾਈ ਹਰ ਤੇ ਮਾਰ ਤਬੈ ਫਿਰੇ ਨਿਰਭਜੁਦ ਕੋ ਆਯੁਧ ਸਕਲ ਸੰਭਾਰ ਸੁਈਆ ਕੋਪ ਅਯੋਧਨ ਮੈਂ ਕਰ ਕੈ ਕਰ ਮੈਂ ਸਭ ਉਪਰ ਸ਼ਸਤਰ ਸੰਭਾਰੇ ਆਏ ਕੈ ਸਾਮ ਸਿਆਮ ਹੀ ਕੇ ਬਲ ਕੈ ਨਿਜ ਆਯੁਦ ਰੋਸ ਪ੍ਰਹਾਰੇ ਕਾਨ ਸੰਭਾਰ ਸਰਾਸਨ ਲੈ ਸਰ ਸਤਰਨ ਕਾਟ ਕੈ ਪੂ ਪਰ ਡਾਰੇ ਕਾਇ ਬਚਾਇ ਕੇ ਜੋ ਤਿਨ ਕੈ ਬਹਰੋ ਅਰਿਕੇ ਸਿਰ ਕਾਟ ਉਤਾਰੇ ਦੋਹਰਾ ਅਜਬ ਸਿੰਘ ਕੋ ਸਿਰ ਕਟਿਓ ਹਰਜੂ ਸ਼ਸਤਰ ਸੰਭਾਰ ਅਡਾਰ ਸਿੰਘ ਕਾਇਲ ਕਰਿਓ ਅਤਰਣ ਭੂਮ ਮਝਾਰ